ਪਾਧਰੀ ਛੰਦ ਇਹ ਭਾਂਤ ਪੂਰ ਪਟਨੋ ਪਟ ਖੰਡੇ ਅਖੰਡ ਕੱਟੇ ਅਕਟ ਫੱਟੇ ਅਫਟ ਖੰਡੇ ਅਖੰਡ ਬੱਜੇ ਨਿਸ਼ਾਨ ਮਚਿਓ ਕਮੰਡ ਜੋਰੇ ਸੋ ਜੰਗ ਜੋਧਾ ਜੁਜਾ ਜੋ ਤਜੇ ਬਾਣ ਗੱਜਤ ਲੁਝਾਰ ਭਾਜੰਤ ਪੀਰ ਪਹਾਰੰਤ ਭਾਏ ਭਵਕੰਤ ਕਾਇ ਡਿੱਗੇ ਅਘਾਏ ਸਾਜੰਤ ਸਾਜ ਬਾਜ ਤੁਫੰਗ ਨਾਚੰਤ ਭੂਤ ਭੈ ਤਰ ਸੁਰੰਗ ਬਵਕੰਤ ਬਿਤਾਲ ਕਹ ਕੰਤ ਕਾਲ ਡਮਕੰਤ ਡੌਰ ਮੁਕਤੰਤ ਜਵਾਲ ਭਾਜੰਤ ਪੀਰ ਤਜ ਬੀਰ ਖੇਤ ਨਾਚੰਤ ਭੂਤ ਬੈਤਾਲ ਪ੍ਰੇਤ ਕ੍ਰੀੜੰਤ ਈਸ ਪੋਵੰਤ ਕਪਾਲ ਬੀਰ ਚਕ ਵਰਤ ਵਰਤਬਾਲ ਤਾਵੰਤ ਬੀਰ ਬਾਹੰਤ ਘਾਵ ਨਾਚੰਤ ਭੂਤ ਗਾਵੰਤ ਚਾਵ ਡਬਕੰਤ ਡੌਰ ਨਾਚੰਤ ਈਸ ਰੀਜਤ ਹਮਿੰਦਰ ਪੋਵੰਤ ਸੀਸ ਗੰਧਰਵ ਸਿੱਧ ਚਾਰਨ ਪ੍ਰਸਿੱਧ ਕਥੰਤ ਕਾਵ ਸੋਭੰਤ ਸਿੱਧ ਗਾਵੰਤ ਬੀਨ ਬੀਨਾ ਬਜੰਤ ਰੀਜੰਤ ਦੇ ਮੁਨ ਮੰਡੁਲੰਤ ਗੁੰਜਤ ਗਜਿੰਦਰ ਹੈ ਵਰ ਅਸੰਖ ਬੁੱਲਤ ਸੁਭਾ ਮਾਰੂ ਬਜੰਤ ਉਠੰਤ ਨਾਦ ਪੂਰਤ ਦਿਸਾਨ ਡੁੱਲਤ ਮਹੇਂਦਰ ਮਹਿ ਧਰਮਹਾਨ ਖੋਲੰਤ ਖੇਦ ਖੂਨੀ ਖਤੰਗ ਛੁਟੰਤ ਬਾਣ ਜੁਟੇ ਨਿਸੰਗ ਵਿਧੰਤ ਮਰਮ ਜੁਝਤ ਸੁਭਾ ਕੁਮੰਤ ਗੈਣ ਅਛਰੀ ਉਛਾ ਸਰਖੰਤ ਸੇਲ ਵਰਖੰਤ ਬਾਣ ਹਰਖੰਤ ਹੂਰ ਪਰਖੰਤ ਜਵਾਨ ਬਾਜੰਤ ਢੋਲ ਡੋਰੂ ਕਰਾਲ ਨਾਚੰਤ ਭੂਤ ਭੈਰੋ ਕਪਾਲ ਹਰੜੰਤ ਹੱਥ ਖਰੜੰਤ ਖੋਲ ਟਿਰੜੰਤ ਟੀਕ ਚਿਰੜੰਤ ਝੋਲ ਦਰੜੰਤ ਦੀਹੀ ਦਾਨੋ ਦੁਰੰਤ ਹਰੜੰਤ ਹਾਸ ਹਸਤ ਮਹੰਤ ਉਤ ਪੁਜ ਛੰਦ ਰਹਾ ਸੰਗ ਪਾਲੰ ਸੁਭਾ ਸੰਗ ਛਤਾਲੰ ਪ੍ਰਭਾ ਸੰਗ ਜਵਾਲੰ ਅਨਾਮ ਅੰਕਰਾਲੰ ਰੂਪ ਧਾਰੇ ਦੁਰੰਗ ਦੁਖ ਧਾਰੇ ਸਰਣੀ ਉਧਾਰੇ ਅਗੀ ਪਾਪ ਵਾਰੇ ਦਿਪੈ ਜੋਤ ਜਵਾਲਾ ਕਿਦੋ ਜਵਾਲ ਮਾਲਾ ਮਨੋ ਜਵਾਲ ਆਲਾ ਸਰੂਪੰ ਕਰੇ ਖੱਗ ਪਾਨ ਤਿਹੂ ਲੋਕ ਮਾਨ ਦਯੰਗ ਦੀਹੀ ਦਾਨੰ ਭਰੇ ਮੌਜ ਮਾਨੰ ਅੰਜਨ ਛੰਦ ਅਜੀਤੇ ਜੀਤ ਜੀਤ ਕੈ ਅਪੀਰੀ ਭਾਜੇ ਭੀਰ ਵੈ ਸਿਧਾਰੇ ਚੀਨ ਰਾਜ ਪੈ ਸੁਥੋਈ ਸਰਬ ਸਾਥ ਕੈ ਤਮੱਕੇ ਰਾਜ ਧਾਰੀ ਕੈ ਰਜੀਲੇ ਵਾਰੀ ਕੈ ਕਟੀਲੇ ਖਾਮ ਰੂਪਾ ਕੇ ਕਬੋਜ ਕਾਸਕਾਰੀ ਕੇ ਟਮੰਕੇ ਢੋਲ ਟਾਲੋ ਕੇ ਡਮੰਕੇ ਡੰਕ ਵਾਰੋ ਕੇ ਕੁਮੰਕੇ ਨੇਕੇ ਬਾਜਾ ਦੇ ਤਮੰਕੇ ਤੀਰ ਤਾਜਾ ਦੇ ਪਾਧਰੀ ਛੰਦ ਜੀਤੇ ਅਜੀਤ ਮੰਡੇ ਅਮੰਡ ਤੋਰੇ ਅਤੋਰ ਖੰਡੇ ਅਖੰਡ ਫੰਨੇ ਅਭਨ ਭੱਜੇ ਅਭਜ ਖਾਨੇ ਖਵਾਸ ਮਾਵਾਸ ਤਾਜ ਸੰਕੜੇ ਸੂਰ ਭੰ ਭਰੇ ਪੀਰ ਨਿਰਖੰਤ ਜੋਦਰੀ ਜੰਤ ਹੂਰ ਡਾਰੰਤ ਫੀਸ ਕੇਸਰ ਕਟੋਰ ਮ੍ਰਿਗ ਮਦ ਗੁਲਾਬ ਕਰਪੂਰ ਘੋਰ ਇਹ ਪਾਂਤ ਜੀ ਤੰਤੀ ਨੰਗ ਦਿਸਾਨ ਬਜਿਓ ਸਕੋ ਪੁੱਤਰ ਨਿਸ਼ਾਨ ਚੱਲੇ ਸੋ ਚੀਨ ਮਾ ਚੀਨ ਦੇਸ਼ ਸਾਮੰਤ ਸੁਧ ਰਾਵਲੀ ਭੇਖ ਬੱਜੇ ਵਜੰਤਰ ਗੱਜੇ ਸੁਭਾ ਸਾਵੰਤ ਦੇਖ ਅਛਰੀ ਉਛਾਹ ਰੀਝੰਤ ਦੇਵਾ ਦੇਵ ਸਰਬ ਗਾਵੰਤ ਗੀਤ ਤਜ ਦੀਨ ਗਰਬ ਸਜਿਓ ਸੋ ਸੈਣ ਸੁਣ ਚੀਨ ਰਾਜ ਬੱਜੇ ਵਜੰਤਰ ਸਰਬੰਗ ਸਮਾਜ ਚੱਲੇ ਅਚਲ ਜਵਾਲ ਜੁਧ ਬਰਖੰਤ ਮਾਨ ਪਰ ਲੋ ਕ੍ਰੋਧ ਖੁੱਲੇ ਖਤੰ ਖੂਨੀ ਖਤਰਿਹਾਨ ਉਝਰੇ ਜੁਧ ਜੋਧਾ ਮਹਾਨ ਤੁਕੰਤ ਧੁੰਦ ਘੁਮੰਤ ਕਾਏ ਚਕੰਤ ਚਾਰ ਚਾਵੜੀ ਸੋਚਾਏ ਅਸੰਤ ਹਾਸ ਕਾਲੀ ਕਰਾਲ ਭਵਕੰਤ ਭੂਤ ਭੈਰੋ ਵਿਸਾਲ ਲਾਗੰਤ ਬਾਣ ਪਾਖੰਤ ਮਾਸ ਪਾਜੰਤ ਭੀਰ ਹੋਏ ਹੋਏ ਉਦਾਸ ਰਸਾਵਲ ਛੰਦ ਚੜਿਓ ਚੀਨ ਰਾਜਨ ਸਜੇ ਸਰਬ ਸਾਜਨ ਖੁਲੇ ਖੇਤ ਖੂਨੀ ਚੜੇ ਚੌਪ ਦੂਨੀ ਜੁਟੇ ਜੋਧ ਜੋਧੰ ਤਜੈ ਬਾਣ ਕ੍ਰੋਧੰ ਟੁਟੈ ਅੰਗ ਭੰਗੰ ਪ੍ਰਮੇ ਅੰਗ ਜੰਗੰ ਨਚੇ ਈਸ ਸੀਸੰ ਮਿਲੈ ਸੈਣੀ ਸੰਕਰੈ ਚਿਤ੍ਰਚਾਰੰ ਤਜੈ ਬਾਣ ਧਾਰੰ ਮੰਡੇ ਜੋਧ ਜੋਧੰ ਤਜੇ ਬਾਣ ਕ੍ਰੋਧੰ ਨਦੀ ਸ੍ਰੋਣ ਪੂਰੰ ਕਿਰੀ ਗੈਣ ਹੂਰੰ ਹਸੈ ਮੁੰਡ ਮਾਲਾ ਤਜੇ ਜੋਗ ਜਵਾਲਾ ਤਜੈ ਬਾਣ ਜਵਾਨੰ ਗ੍ਰਸੇ ਦੁਸ਼ਟ ਪ੍ਰਾਣੰ ਗਿਰੇ ਕੂਮ ਭੂਮੀ ਉਠੀ ਧੂਰ ਤੂਮੀ ਸੋ ਭੇ ਖੇਤੰ ਨਚੇ ਭੂਤ ਪ੍ਰੇਤੰ ਮਿਲਿਓ ਚੀਨ ਰਾਜਾ ਪਏ ਸਰਬ ਕਾਜਾ ਲਿਓ ਸੰਗ ਕਹਿ ਕਹਿ ਚਲਿਓ ਅਗਰ ਹੋਇ ਕਹਿ ਛਪੈ ਛੰਦ ਲੈ ਸੰਗ ਰਿਪ ਸਰਬ ਬਜੇ ਵਿਜਈ ਦੁੰਦਵਰਾਨ ਸੁਭੇ ਸੂਰ ਸੰਗਰਾਮ ਨਿਰਖਰੀ ਜੀ ਅਪਛਰ ਗਣ ਛਕੇ ਦੇਵਾ ਦੇਵ ਜਕੇ ਗੰਧਰਵ ਜਛ ਬਾਰ ਚਕੇ ਅਰ ਪ੍ਰੇ ਸਰਵ ਵਿਦਿਆ ਧਰ ਨਾਰ ਬਰ ਖੰਕੜੀਏ ਕਾਲ ਕਰੂਰਾ ਪ੍ਰਭਾ ਬਹੁ ਪ੍ਰਕਾਰ ਉਸਤਤ ਕਰੀ ਖੰਡਨ ਅਖੰਡ ਚੰਡੀ ਮਹਾ ਜੈ ਜੈ ਜੈ ਸਬਦੋ ਚਰੀਯ ਪਿੜੀਏ ਭੇੜ ਲੜਖੜੀਏ ਮੇਰ ਝੜ ਪੜੀ ਪੱਤਰ ਬਣ ਦੁਲੀਏ ਇੰਦਰ ਤੜਫੜ ਫਨਿੰਦ ਸੋ ਕੁੜੀਏ ਦਰਵਣ ਗਣ ਛਕਿਓ ਗੇਂਦ ਧਦਕੈ ਚੰਦ ਭਮ ਭਜਿਕ ਦਿਵਾਕਰ ਡੁੱਲਗ ਸੁਮੇਰ ਡੱਗ ਕੁਮੇਰ ਸਭ ਸੁਕਗ ਸਾਇਰ ਤਨ ਤਜਕ ਧਿਆਨ ਤਵ ਧੂਰ ਜਟੀ ਸਹਿ ਨਾ ਭਾਰ ਸਕਗ ਥਿਰਾ ਉਛਲਗ ਨੀਰ ਪਛਲਗ ਪਮਨ ਸੋ ਡਗ ਡਗ ਡਗ ਕੰਪਕ ਧਰਾ ਚੱਲਗ ਬਾਣ ਲੁਕੰਗ ਦੇਸਾਨ ਪੱਬਿਆ ਪਿਸਾਨ ਹੋ ਡਿੱਗਗ ਬਿੰਧ ਉਛਲਗ ਸਿੰਧ ਕੰਪਕ ਸੁਨ ਮੁਨ ਤੂਆ ਬ੍ਰਹਮ ਵੇਦ ਤਜ ਭੱਜ ਗਏ ਇੰਦਰ ਇੰਦਰਾਸਣ ਤਜ ਗਏ ਜਦਨ ਕਰੂਰ ਕਲ ਕੀ ਅਵਤਾਰ ਕ੍ਰੁੱਧਤ ਰਣ ਗੱਜਗ ਉਹ ਛਰੰਤ ਤੂਰ ਬਾਜਨ ਖੂਰੀਏ ਸਭ ਆਕਾਸ ਮਗ ਛਾਏ ਲੀਆ ਜਨ ਰਚੀ ਲੋਕ ਕਰ ਕੋਪ ਹਾਰੇ ਅਸ਼ਟਕਾਸ ਖਟ ਧਰਨ ਕੀ ਚਕਰਤ ਚਾਰ ਚੱਕਰਵੈ ਚਕਰਤ ਸਿਰ ਸਾਂਸ ਸੇਸ ਫਣ ਤਕਤ ਮਾਛੇ ਮਾਵਾਸ ਛੋੜ ਰਣ ਭਜਗ ਦਰਵਣ ਗਣ ਪ੍ਰਮਤ ਕਾ ਕੁੰਡਲੀ ਗਿੱਧ ਉਦਹੂ ਲੈ ਉਡੀ ਬੰਤ ਜਵਾਲ ਖੰਕਾਲ ਲੁੱਥ ਹੱਥੋਂ ਨਹੀਂ ਛੁੱਟੀ ਟੂਟੰਤ ਟੋਪ ਫੋਟੰਤ ਜਿਰਹਾ ਦਸਤ ਰਾਗ ਪਖਰ ਤੁਰੀ ਭਜੰਤ ਪੀਰ ਦੇ ਜੰਤ ਮਨ ਨਿਰਖ ਸੂਰ ਹੂਰੈ ਫਰੀ ਮਾਧੋ ਛੰਦ ਜਬ ਕੋ ਪਾਕਲ ਕੀ ਅਵਤਾਰਾ ਬਾਜ ਤੂਰ ਹੋ ਚਨਕਾਰਾ ਹਾ ਹਾ ਮਾਧੋ ਬਾਣ ਕਮਾਨ ਕਿਰਪਾਨ ਸੰਭਾਰੇ ਪੈਠੇ ਸੁਫਟ ਤਿਆਰ ਉਗਾਰੇ ਲੀਨ ਮਚੀਨ ਦੇਸ ਕਾ ਰਾਜਾ ਤਾ ਦਿਨ ਬਜੇ ਜੁਝਾਉ ਬਾਜਾ ਹਾ ਹਾ ਮਾਦੋ ਦੇਸ ਦੇਸ ਕੇ ਛਤਰ ਛਨਾਏ ਦੇਸ ਵਿਦੇਸ ਤੁਰੰਗ ਫਿਰਾਏ ਸੀਨ ਵਚੀਨ ਛੀਨ ਜਬ ਲੀਨਾ ਉੱਤਰ ਦੇਸ ਪਿਆਨਾ ਕੀਨਾ ਹਾ ਹਾ ਮਾਧੋ ਕਹ ਲੋ ਗਨੋ ਉਤਰੀ ਰਾਜਾ ਸਭ ਸਿਰ ਡੰਕ ਜੀਤ ਕਾ ਬਾਜਾ ਇਹ ਬਿਦ ਜੀਤ ਜੀਤ ਕੈ ਰਾਜਾ ਸਭ ਸਿਰ ਨਾਦ ਵਿਜੈ ਕਾ ਬਾਜਾ ਹਾ ਹਾ ਮਾਧੋ ਜਹ ਤਾ ਛਾੜ ਦੇਸ ਪਾ ਚੱਲੇ ਜਿਤ ਤਿਤ ਦੀਹ ਦਨ ਧਰਮ ਲੇ ਕੀਨੇ ਜਗ ਅਨੇਕ ਪ੍ਰਕਾਰਾ ਦੇਸ ਦੇਸ ਕੇ ਜੀਤ ਨਿਰਪਾਰਾ ਹਾ ਹਾ ਮਾਧੋ ਦੇਸ ਵਿਦੇਸ ਭੇਟ ਲੈ ਆਏ ਸੰਤ ਵਾਰ ਅਸੰਤ ਖਪਾਏ ਜਹ ਤਾ ਚਲੀ ਧਰਮ ਕੀ ਬਾਤਾ ਪਾਪੈ ਜਾਤ ਭਈ ਸੁਧ ਸਾਤਾ ਹਾ ਹਾ ਮਾਦੋ ਕਲ ਅਵਤਾਰ ਜੀਤ ਕਰ ਆਏ ਜਹ ਤਾ ਹੋਣ ਲਾਗ ਵਧਾਏ ਤਬ ਲੋ ਕਲ ਜੁਗਾਂਤ ਨੀਰ ਆਇਓ ਜਹ ਤਾ ਪੇ ਸਵਨ ਸੁਨ ਪਾਇਓ ਹਾ ਹਾ ਮਾਦੋ ਕਲ ਕੀ ਬਾਤ ਤਬੈ ਪਹਚਾਨੀ ਸਤਜੁਗ ਕੀ ਆਗਮਤਾ ਜਾਨੀ ਅਨਹਦ ਛੰਦ ਸਤਜੁਗ ਆਇਓ ਸਭ ਸੁਨ ਪਾਇਓ ਮਨ ਮਨ ਭਾਇਓ ਗੁਣ ਗਨ ਗਾਇਓ ਸਭ ਜਗ ਜਾਨੀ ਕਥ ਕਹਾਣੀ ਮਨ ਗਨ ਮਾਨੀ ਕਿਨੋ ਨ ਜਾਨੀ ਸਭ ਜਗ ਦੇਖਾ ਅਨ ਭੇਖਾ ਸੋ ਛਬ ਸੇਖਾ ਸਹਿਤ ਪਖੇਕਾ ਮਨ ਮਨ ਮੋਹੇ ਫੁੱਲ ਗੁਲ ਸੋਹੇ ਸਭ ਛਬ ਕੋ ਹੈ ਐਸ ਬਨਿਓ ਹੈ ਤਿਲੋਕੀ ਛੰਦ ਸਤਜੁਗ ਯਾਦ ਕਲਜੁਗ ਅੰਤਾ ਜਹਤਾ ਆਨੰਦ ਸੰਤ ਮਹੰਤਾ ਜਹਤਾ ਗਾਵਤ ਬਜਾਵਤ ਤਾਲੀ ਨਾਚਤ ਸ਼ਿਵਜੀ ਹਸਤ ਜਵਾਲੀ ਬਾਜਤ ਡੋਰੂ ਰਾਜ ਤੰਤਰੀ ਰੀਜਿਤ ਰਾਜਨ ਜਿਤ ਅਤਰੀ ਬਾਜਤ ਤੂਰੰਗਾਵਤ ਗੀਤਾ ਜਹਤਾ ਕਲਕੀ ਜੁਧਨ ਜੀਤਾ ਮੋਹਨ ਛੰਦ ਮਾਰ ਕੈ ਰਿਪਟਾਰ ਕੈ ਨਿਰਭ ਮੰਡਲੀ ਸੰਗ ਕੈ ਲਿਓ ਜਤਰ ਤਤਰ ਜਿਤੇ ਤਿਤੋ ਆਦਿ ਦਾਨ ਮਾਨ ਸਵੈ ਦਿਓ ਸੁਰ ਰਾਜ ਜਿਉ ਨਿਵਰਾਜ ਹੋਇ ਗਿਰ ਰਾਜ ਸੇ ਪਟ ਮਾਰ ਕੈ ਸੁਖ ਪਾਏ ਹਰਖ ਬਢਾਇ ਕੈ ਗ੍ਰਹਿ ਆਇਓ ਜਸ ਸੰਗ ਲੈ ਅਰਿ ਜੀਤ ਜੀਤ ਭੀਤ ਵੈ ਜਗ ਹੋਮ ਜਗ ਕਨੇ ਕਰੇ ਦੇਸ ਦੇਸ ਅਸੇਸ ਭਿਛਕ ਰੋਗ ਸੋਗ ਸਵੈ ਹਰੇ ਕੁਰ ਰਾਜ ਜਿਉ ਤਿਜ ਰਾਜ ਕੇ ਬਹੁ ਭਾਂਤ ਦਾਰਦ ਮਾਰ ਕੈ ਜਗਜੀਤ ਸੰਭਰ ਕਉ ਚਲਿਓ ਜੈ ਜਿਤ ਕਿਤ ਬਿਥਾਰ ਕੈ ਜਗ ਜੀਤ ਵਿਥਾਰ ਬਿਥਾਰ ਕੇ ਜਗ ਸਵਰਥ ਅਰਥ ਚਿਤਾਰਿਯੰ ਦੇਸ ਦੇਸ ਵਿਦੇਸ ਮੈ ਨਵ ਭੇਜ ਭੇਜ ਹਕਾਰਿਯੰ ਤਰ ਦਾੜ ਜਿਉ ਰਣ ਗਾੜ ਹੋਏ ਲੋਕ ਜੀ ਸਭੈ ਲਿਏ ਦਾਨ ਦੇ ਸਨਮਾਨ ਸੇਵਕ ਭੇਜ ਭੇਜ ਤਹਾਂ ਦੀਏ ਖਲ ਖੰਡ ਖੰਡ ਬਿਹੰਡ ਕਹਿ ਯਾਰ ਦੰਡ ਦੰਡ ਦਿਓ ਯਾਰ ਖਰਬਿਆ ਦਰਬ ਦਿਰਬ ਸੋ ਜੀਤ ਕੈ ਆਪਣੋ ਕੀਓ ਰਣ ਜੀਤ ਜੀਤਾ ਜੀਤ ਜੋਦ ਛਤਰ ਅਤਰ ਛਨਾਈਆਂ ਸਰਦਾਰ ਬਿੰਸ ਵਿਚਾਰ ਕਾਲੀ ਅਵਤਾਰ ਛਤਰ ਫਿਰਾਇੰ ਮਥਾਨ ਛੰਦ ਛਾਜੈ ਮਹਾਜੋਤ ਮਨੋ ਦੋਤ ਜਗ ਸੰਕਤ ਅਜ ਦੀਨ ਮਿਲ ਬੰਦਨਾ ਕੀਨ ਰਾਜੇ ਮਹਾਰੂਪ ਲਾਜੈ ਸਵੈ ਭੂਪ ਜਗ ਆਣ ਜਾਨੀਸ ਮਿਲ ਭੇਟ ਲੈ ਦੀਸ ਸੋਭੰ ਮਹਾਰਾਜ ਅਛਰੀ ਰਹਿ ਲਾਜ ਅਤ ਰੀਜ ਮਦ ਬੈਨ ਰਸ ਰੰਗ ਭਰੇ ਨੈਨ ਸੋਹਤ ਅਨੂਪ ਪਾਛ ਕਾਛੇ ਮਨੋ ਕਾਛ ਰੀਜੈ ਸੁਰੀ ਦੇਖ ਰਾਵਲੜੇ ਭੇਖ ਦੇਖੇ ਜਿਨੈ ਲੈਗ ਲਾਗੈ ਤਿਸੈ ਐਖ ਰੀਜੈ ਸੁਰੀ ਨਾਰ ਦੇਖੈ ਧਰੇ ਪਿਆਰ ਰੰਗੇ ਮਹਾਰੰਗ ਲਾਜੈ ਲਖਾ ਨੰਗ ਚਿਤੰਗ ਚਿਰੈ ਸਤਰ ਲਗੈ ਜਨੋ ਅਤਰ ਸੋਭੈ ਮਹਾ ਸੋਭ ਅਛਰੀ ਰਹਿ ਲੋਭ ਆਂਝੇ ਸੇ ਨੈਣ ਜਾਗੇ ਮਨੋ ਰੈਨ ਰੂਪੰ ਭਰੇ ਰਾਗ ਸੋਭੰ ਸੋ ਸੁਹਾਗ ਕਾਛੇ ਨਟੰਗ ਰਾਜ ਨਾਚੈ ਮਨੋ ਬਾਜ ਆਂਜੇ ਮਨੋ ਬਾਨ ਕਹਿ ਧੋ ਧਰੇ ਸਾਂ ਜਾਣੇ ਲਗੇ ਜਾਹੇ ਯਾ ਕਹਿ ਕਹਿ ਕਾਹੇ ਸੁਖ ਦਾ ਬ੍ਰਿਧ ਛੰਦ ਕੇ ਕਾਛੈ ਕਾਜ ਧਾਰੀ ਹੈ ਕਿ ਰਾਜਾ ਅਧਿਕਾਰੀ ਹੈ ਕਿ ਭਾਗ ਕੇ ਸੁਹਾਗ ਹੈ ਕਿ ਰੰਗੋ ਅਨਰਾਗ ਹੈ ਕਿ ਛੋਭੈ ਛਤਰ ਧਾਰੀ ਛੈ ਕਿ ਛਤਰੀ ਅਤਰਵਾਰੀ ਛੈ ਕਿ ਆਂਜੇ ਬਾਣ ਬਾਨੀ ਸੇ ਕਿ ਕਾਛੀ ਕਾਜ ਘਾਰੀ ਹੈ ਕੇ ਕਾਮੀ ਕਾਮ ਭਾਨ ਸੇ ਕੇ ਫੂਲੇ ਫੂਲ ਮਾਲ ਸੇ ਕੇ ਰੰਗੇ ਰੰਗ ਰਾਗ ਸੇ ਕੇ ਸੁੰਦਰ ਸੁਹਾਗ ਸੇ ਕੇ ਨਾਗਨੀ ਕੇ ਸੈ ਕੇ ਮ੍ਰਿਗਨੀ ਕੇ ਨਰੇਸ਼ ਹੈ ਕੇ ਰਾਜਾ ਛਤਰ ਧਾਰੀ ਹੈ ਕੇ ਕਾਲੀ ਕੇ ਭਿਖਾਰੀ ਛੈ ਸੋਰਠਾ ਇਮ ਕਰ ਕੀ ਅਵਤਾਰ ਜੀਤੇ ਜੁਦ ਸਵੈ ਨਿਰਪਤ ਕੀਨੋ ਰਾਜ ਸੁਧਾਰ 20 ਸਹੰਸ 10 ਲੱਖ ਬਰਖ ਰਾਵਣ ਬਾਦਸ਼ਾਹ ਗਹੀ ਸ਼ਮਸ਼ੇਰ ਕੀਓ ਜੰਗ ਜੇਰ ਦਇ ਮਤ ਫੇਰ ਨ ਲਾਗੀ ਬੇਰ ਦਇਓ ਨਿਜ ਮੰਤਰ ਤਜੇ ਸਭ ਤੰਤਰ ਲਿਖੇ ਨਿਜ ਜੰਤਰ ਸੋ ਬੈਠੇ ਕੰਤਰ ਬਾਣ ਤੁਰੰਗਮ ਛੰਦ ਵਿਵਿਧ ਰੂਪ ਸੋ ਪੈ ਅਨਕ ਲੋਕ ਲੋਬੈ ਅਮਿਤ ਤੇਜ ਤਾਹੇ ਨਿਗਮ ਗਨਤ ਜਾਹੇ ਅਨਕ ਭੇਗ ਤਾਂ ਕੇ ਵਿਵਿਧ ਰੂਪ ਵਾਕੇ ਅਨੂਪ ਰੂਪ ਰਾਜੇ ਬਿਲੋਗ ਪਾ ਭਾਜੇ ਬਸੇਖ ਪ੍ਰਬਲ ਦੇ ਹੁਤੇ ਅਨੂਪ ਰੂਪ ਸੰਜਤੇ ਅਮਿਤ ਯਾਰ ਕਾਵਹੀ ਜਗਤ ਜਸ ਪਾਵਹੀ ਅਖੰਡ ਬਾਉ ਹੈ ਬਲੀ ਸੁਬੰਧ ਜੋਤ ਨਿਰਮਲੀ ਸੋ ਹੋਮ ਜਗ ਕੋ ਕਰੈ ਪਰਮ ਪਾਪ ਕੋ ਹਰੈ ਤੋਮਰ ਚੰਦ ਜਗ ਜੀਤਿਓ ਜਬ ਸਰਬ ਤਬ ਬਾਢਿਓ ਆਤਿ ਗਰਭ ਦੀ ਕਾਲ ਪੁਰਖ ਵਿਸਾਰ ਏ ਭਾਂਤ ਕੀਨ ਵਿਚਾਰ ਬਿਨ ਮੋਹਿ ਦੂਸਰ ਨਾ ਔਰ ਅਸਮਾਨਿਓ ਸਭ ਠੌਰ ਜਗਜੀਤ ਕੀਨ ਗੁਲਾਮ ਆਪਨ ਜਪਾਇਓ ਨਾਮ ਜਗ ਐਸ ਰੀ ਚਲਾਏ ਸਿਰ ਅਤਰ ਪਤਰ ਫਿਰਾਏ ਸਭ ਲੋਗ ਆਪਨ ਮਾਨ ਤਰ ਆਂਖ ਔਰ ਨਾ ਆਨ ਨਹਿ ਕਾਲ ਪੁਰਖ ਜਪੰਤ ਨਹਿ ਦੇਵ ਜਾਪ ਪਣੰਤ ਤਬ ਕਾਲ ਦੇਵ ਰਸਾਏ ਇਕ ਔਰ ਪੁਰਖ ਬਨਾਏ ਰਚਿਆ ਸੰਭਹਿ ਮੀਰ ਰਿਸਵੰਤ ਹਾਠ ਅਮੀਰ ਤੇ ਤੌਣ ਕੋ ਬਦ ਕੀਨ ਪੁਨ ਆਪ ਮੂਹ ਕੀ ਲੀਨ ਜਗ ਜੀਤ ਆਪਨ ਕੀਨ ਸਭ ਅੰਤ ਕਾਲ ਅਧੀਨ ਏ ਭਾਂਤ ਪੂਰਨ ਸੁਧਾਰ ਭੈ ਵਿਸੇ ਅਵਤਾਰ ਇਤ ਸ੍ਰੀ ਬਜਿੱਤਰ ਨਾਟਕ ਗ੍ਰੰਥੇ ਚਤੁਰ ਬੀਸਵਾਂ ਅਵਤਾਰ ਵਰਣਨੰ ਸਮਾਪਤਮ ਅਥ ਮੀਰ ਮੀਰਬਦ ਕਥਨ ਤੋਂ ਮਰਛੰਦ ਇਹ ਭਾਂਤ ਕਹਿ ਤੇ ਨਾਸ ਕੀ ਸਤ ਜੁਗ ਪ੍ਰਕਾਸ਼ ਕਲ ਜੁਗ ਸਰਬ ਵਿਹਾਨ ਨਿਜ ਜੋਤ ਜੋਤ ਸਮਾਨ ਮਹਦੀ ਭਰਿਓ ਤਬ ਗਰਬ ਜਗ ਜੀਤਿਓ ਜਬ ਸਰਬ ਸਿਰ ਅਤਰ ਪਤਰ ਫਿਰਾਏ ਜਗ ਜੇਰ ਕੀਨ ਬਨਾਏ ਬਿਨ ਆਪ ਜਾਣ ਨਾ ਔਰ ਸਭ ਰੂਪਿਓ ਸਭ ਠੌਰ ਜਿਨ ਏਕ ਦਿਸ ਨਾ ਆਨ ਤਿਸ ਲੀਨ ਕਾਲ ਨਿਦਾਨ ਬਿਨ ਏਕ ਦੂਸਰ ਨਾਹੇ ਸਭ ਰੰਗ ਰੂਪਨ ਮਾਹੇ ਜਿਨ ਏਕ ਕੋ ਨ ਪਛਾਨ ਤਿਹ ਬ੍ਰਿਥਾ ਜਨਮ ਬਿਤਾਨ ਬਿਨ ਏਕ ਦੂਸਰ ਨਾ ਔਰ ਜਲ ਬਾਥਲੇ ਸਭ ਠੌਰ ਜਿਨ ਏਕ ਸਤ ਨਾ ਜਾਣ ਸੋ ਜੂਨ ਜੂਨ ਪ੍ਰਮਾਨ ਤਜ ਏਕ ਜਾਨਾ ਦੂਜ ਮਮ ਜਾਣ ਤਾਸ ਨ ਸੂਜ ਤੇ ਦੂਖ ਭੂਖ ਪਿਆਸ ਦਿਨ ਰਹਿਨ ਸਰਬ ਉਦਾਸ ਨਹਿ ਚੈਨ ਹੈ ਸੋ ਵਾਹੇ ਨਿਤ ਰੋਗ ਹੋਤ ਤਾਹੇ ਨਿਤ ਦੂਖ ਭੂਖ ਮਰੰਤ ਨਹਿ ਚੈਨ ਦਿਓਸ ਬਿਤੰਤ ਤਨ ਪਾਦ ਕੁਸ਼ਟ ਜਲੰਤ ਬਪ ਗਲਤ ਨਿਤ ਗਲੰਤ ਨਹਿ ਨਿਤ ਦੇਹ ਅਰੋਗ ਨਿਤ ਪੁੱਤਰ ਪੌਤਰਨ ਸੋਗ ਨਿਤ ਨਾਸ ਦੇਹ ਪਰਵਾਰ ਨਹਿ ਅੰਤ ਦੇਹ ਉਧਾਰ ਨਿਤ ਰੋਗ ਸੋਗ ਸੰਤ ਮਿਰਤ ਸਵਾਨ ਅੰਤ ਮਰੰਤ ਤਬ ਜਾਨ ਕਾਲ ਪਰਬੀਨ ਤਿਹ ਮਾਰਿਓ ਕਰ ਦੀਨ ਇਕ ਕੀਟ ਦੀਨੋ ਪਾਏ ਤਿਸ ਕਾਨ ਪੈਠੋ ਜਾਏ ਤਸ ਕੀਟ ਕਾਨਨ ਵਿੱਚ ਤਿਸ ਹੋ ਜਿਮ ਨੀਚ ਬਹੁ ਭਾਂਤ ਦੇ ਦੁਖ ਤਾਹੇ ਇਹ ਭਾਂਤ ਮਾਰਿਓ ਵਾਹੇ ਇਤ ਮਹਿਦੀ ਮੀਰ ਬਧਾ